ਸ਼ਲੋਕ ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ਖੁਦੀ ਮਿਟੀ ਜੇ ਖੁਦੀ ਖੁਦੀ ਔਰ ਖਜ਼ਾਨਾ ਦਾ ਵੈਰ ਹੈ ਖੁਦੀ ਹੰਕਾਰ ਨੂੰ ਕਹਿੰਦੇ ਨੇ ਖੁਦ ਨੂੰ ਬੜਾ ਸਮਝਣਾ ਖੁਦੀ ਨੂੰ ਕਹਿੰਦੇ ਨੇ ਖੁਦੀ ਹੈ ਖੁਦਾਈ ਹੈ ਖੁਦਾਈ ਤੂੰ ਖੁਦੀ ਮੈਂ ਜਦ ਮੈਂ ਵਟ ਗਈ ਫਿਰ ਤੂੰ ਰਹਿ ਗਿਆ ਤੂੰ ਤੂੰ ਕਰਤਾ ਤੂੰ ਪਿਆ ਹਉਮੈ ਖੁਦੀ ਹਉਮੈ ਖੁਦੀ ਹੈ ਜਦ ਮਿਟ ਗਈ ਉਹਦੀ ਮਿੱਟੀ ਤਬ ਸੁਖ ਪਏ ਫੇਰ ਸੁਖ ਹੋਇਆ ਮਨ ਤਨ ਭਇਆ ਖੁਦੀ ਮਿੱਟੀ ਤੇ ਪਹਿਲਾਂ ਸੁਖ ਹੁੰਦਾ ਹੀ ਨਹੀਂ ਖੁਦੀ ਸਾਰਿਆਂ ਚਾਹੇ ਇੱਕ ਆਦਮੀ ਦੱਸੇ ਮੇਰੇ ਚ ਖੁਦੀ ਨਹੀਂ ਹੈ ਜਿੰਨੇ ਵੀ ਬੜੇ ਬੜੇ ਜਥੇਦਾਰ ਬਣੇ ਫਿਰਦੇ ਨੇ ਤਖਤਾਂ ਦੇ ਸੰਤ ਨੇ ਇੱਕ ਬੰਦਾ ਦੱਸੇ ਮੇਰੇ ਚ ਖੁਦੀ ਨਹੀਂ ਹੈ ਚਾਹੇ ਉਹ ਕਾਰਸੇ ਵਾਲੇ ਨੇ ਕੋਈ ਵੀ ਹੈ ਜਾਈ ਇੱਕ ਬੰਦਾ ਖੜ ਕੇ ਕਹੇ ਮੇਰੇ ਚ ਖੁਦੀ ਨਹੀਂ ਹੈ ਫਿਰ ਅਸੀਂ ਟੈਸਟ ਕਰ ਲਾਂਗੇ ਚਾਹੇ ਕਿ ਨਹੀਂ ਟੈਸਟ ਕਰਾਂਗੇ ਟੈਸਟ ਕਰਾਂਗੇ ਫਿਰ ਉਹਨੂੰ ਆਗੂ ਬਣਾਵਾਂਗੇ ਸਿੱਖ ਮਤ ਵੀ ਭਾਈ ਤੂੰ ਸਿੱਖ ਮਤ ਦਾ ਆਗੂ ਹੈ ਗੁਰਬਾਣੀ ਨੂੰ ਤੂੰ ਅਰਥਾ ਜਿੰਨਾ ਜਰ ਗੁਰਬਾਣੀ ਨੂੰ ਨਹੀਂ ਲੜਕਾਉਂਦਾ ਖੁਦ ਹੀ ਮਿਟ ਨਹੀਂ ਸਕਦੀ ਇਹ ਵੀ ਗੱਲ ਪੱਕੀ ਹੈ ਖੁਦ ਹੀ ਮਟਾਈ ਕਾਦੇ ਨਾਲ ਹਥਿਆਰ ਗੁਰਬਾਣੀ ਚ ਬਵੇਕ ਬੁੱਧੀ ਬਿਨਾ ਖੁਦ ਹੀ ਨਹੀਂ ਮਿਟਣੀ ਗਿਆਨ ਖੜਕ ਬਿਨਾ ਮਨ ਨਹੀਂ ਜਿੱਤਿਆ ਜਾਣਾ ਖੁਦ ਹੀ ਹੈ ਜਿੰਨਾ ਜਰ ਮਨ ਮਰਦਾ ਨਹੀਂ ਜਿੰਨਾ ਜਰ ਖੁਦ ਹੀ ਮਨ ਨਹੀਂ ਮਰਦਾ ਮਨ ਨੂੰ ਮਾਰ ਕੇ ਹੀ ਖੁਦੀ ਹੈ ਮਨ ਕਾ ਨਾਲ ਮਰੂਗਾ ਜਿੰਨਾ ਜਰ ਗਿਆਨ ਖੜਕ ਆਉਂਦੀ ਨਹੀਂ ਗਿਆਨ ਖੜ ਲੈ ਮਨ ਸੋ ਲੁੱਝਾ ਬਵੇਕ ਬੁੱਧੀ ਬਿਨਾ ਮਨ ਜਿੱਤੇ ਹੀ ਨਹੀਂ ਜਾਣਾ ਬਵੇਕ ਬੁੱਧੀ ਸਤਗੁਰ ਤੇ ਪਾਈ ਬਵੇਕ ਬੁੱਧੀ ਹੈ ਗੁਰਬਾਣੀ ਦੀ ਗੁਰਮਤ ਨੂੰ ਬਵੇਕ ਬੁੱਧੀ ਹੀ ਸਮਝ ਸਕਦੀ ਹੈ ਗੁਰਬਾਣੀ ਸਮਝ ਕੇ ਬਵੇਕ ਬੁੱਧੀ ਬਣ ਜਾਂਦੀ ਹੈ ਸਾਡੀ ਜਿਹੜੀ ਬੁੱਧੀ ਹੈ ਨਾ ਗੁਰਬਾਣੀ ਨੂੰ ਸਮਝਦੀ ਸਮਝਦੀ ਬਵੇਕ ਬੁੱਧੀ ਬਣ ਜਾਂਦੀ ਹੈ ਬੁੱਧ ਬਦਲੀ ਇਹ ਬੁੱਧ ਬਦਲ ਜਾਂਦੀ ਹੈ ਬਦਲ ਕੇ ਅੱਜ ਕੀ ਹੈ ਅੱਜ ਅਵਵੇਕ ਬੁੱਧੀ ਹੈ ਅਵਵੇਕ ਅਵਵੇਕ ਅਰ ਵਿਵੇਕ ਨਾਲ ਲੜਾਈ ਹੈ ਨਾ ਸੰਭਾਸ਼ਣ ਕੀ ਅੱਜ ਅਵਵੇਕ ਬੁੱਧੀ ਹੈ ਗਿਆਨ ਤੋਂ ਸਖਣੀ ਬੁੱਧੀ ਹੈ ਗਿਆਨ ਤੋਂ ਸਖਣੀ ਅਗਿਆਨੀ ਬੁੱਧੀ ਹੈ ਅਗਿਆਨ ਫੈਲਾ ਰਹੀ ਹੈ ਅਗਿਆਨ ਨਾਲ ਜੋੜ ਰਹੀ ਹੈ ਔਰ ਆਪਣੇ ਗਿਆਨ ਨੂੰ ਬੜਾ ਬਣ ਰਹੀ ਹੈ ਆਪਣੇ ਗਿਆਨ ਨੂੰ ਬੜਾ ਮੰਨਣਾ ਇਹ ਖੁਦੀ ਹੈ ਗੁਰਮਤ ਅੱਗੇ ਸਰੈਂਡਰ ਜਿੰਨਾ ਚਿਰ ਨਹੀਂ ਕਰਦਾ ਉਹਨਾਂ ਚਿਰ ਖੁਦੀ ਨਹੀਂ ਮਿਲਦੀ ਖੁਦੀ ਮਿਲਦੀ ਤਬ ਸੁਖ ਪਏ ਤਬ ਸੁਖ ਪਏ ਤਾਂ ਸੁਖ ਹੋਣਾ ਮਨ ਤਨ ਪਏ ਰੋ ਮਨ ਤਨ ਪਏ ਰੋ ਮਨ ਔਰ ਹਿਰਦਾ ਅੰਦਰ ਮਨ ਦੇ ਅੰਦਰ ਵੀ ਸ਼ਾਂਤੀ ਬਾਹਰ ਵੀ ਸ਼ਾਂਤੀ ਲੋਕ ਸੁਖੀ ਪਰ ਲੋਕ ਸਹਿਲ ਮਨ ਤਨ ਭੈ ਰੋਗ ਲੋਕ ਸੁਖੀ ਪਰ ਲੋਕ ਸੇ ਨਾਨਕ ਕਹਾ ਪ੍ਰਭ ਆਪੇ ਮੇ ਮਨ ਤਨ ਭੈ ਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤੀ ਕਰਨਾ ਜੋ ਫੇਰ ਦ੍ਰਿਸ਼ਟੀ ਆਇਆ ਫੇਰ ਦੇਖਿਆ ਜਿਹਦੀ ਉਸਤਤ ਕਰਨੀ ਹੈ ਇਹ ਉਸਤਤ ਕਰਦੇ ਕਿਹਦੇ ਨੇ ਹਾਲੇ ਉਸਤਤ ਮਨ ਮੈਂ ਪਹਿਲੀ ਗੱਲ ਤਾਂ ਮਨ ਦੇ ਵਿੱਚ ਨਹੀਂ ਉਸਤਤੀ ਬਾਹਰ ਨਹੀਂ ਕਰਦੀ ਬਾਹਰੋਂ ਕੁਝ ਵੀ ਦੇਖ ਕੇ ਨਹੀਂ ਕਰਨੀ ਕਿਹਦੀ ਉਸਲੀ ਕਰਦੇ ਨੇ ਕਲਗੀ ਦੀ ਸਵਾਹੀ ਬਾਹਰੋਂ ਬਿਲਡਿੰਗਾਂ ਦੀ ਕਦੇ ਉਸਲੀ ਕਰਦੇ ਦੇਖ ਕੇ ਖੜ ਗੁਰਬਾਣੀ ਤਾਂ ਕਹਿੰਦੀ ਉਹਨੇ ਇਸ ਗੱਲ ਉਸਤਤ ਮਨਵਾ ਕਰਮ ਨਿਰੰਕਾਰ ਸਿਰਫ ਨਿਰਾਕਾਰ ਨਿਰੰਕਾਰ ਦੀ ਉਸਤਤ ਕਰਮ ਉਹ ਕਰ ਆਪਣੇ ਮਨ ਬਾਹਰ ਨਹੀਂ ਬਾਹਰ ਕੁਝ ਵੀ ਦੇਖ ਕੇ ਕਿਸੇ ਚੀਜ਼ ਦੀ ਉਸਤਤੀ ਕਰਨੀ ਅਪਰਾਧ ਹੈ ਗੁਰਬਾਣੀ ਅਨੁਸਾਰ ਮੂਰਖਤਾ ਹੈ ਗੁਰਬਾਣੀ ਅਨੁਸਾਰ ਕਰਮਾਂ ਮੇਰੇ ਸਤ ਵਿਵਹਾਰ ਨਿਰਮਲ ਰਤਨਾ ਅੰਮ੍ਰਿਤ ਪੀਓ ਸਦਾ ਸੁਹੇਲੋ ਕਰ ਲਿਓ ਜੀਓ ਇਹ ਕੀ ਹੈ ਗਾਂ ਹੈ ਨਾਲ ਹੀ ਹੈ ਸੁਖਣੀ ਇਹਦੇ ਅੱਗੇ ਹੀ ਹੈ ਇਸੇ ਬਾਣੀ ਦੀ ਵਿਆਖਿਆ ਹੈ ਗਾ ਸੁਖਣੀ ਸਾਹਿਬ ਨਾਲੇ ਪਈ ਹੈ ਅਸੀਂ ਕਦੀ ਉਸਤਤੀ ਕਰਦੇ ਆ ਨਾ ਨਾਲ ਚੋਰਾਂ ਨੇ ਕਦੀ ਉਸਤਤੀ ਕਰਨੀ ਮਾਇਆ ਦੀ ਮਾਇਆ ਮਾਇਆ ਕਾਰਨ ਜਾਕਰ ਚੋਰ ਹੈ ਨਾ ਜਾਕਰ ਚੋਰ ਕਾਦੇ ਵਾਸਤੇ ਮਾਇਆ ਕਾਰਨ ਚਾਕਰੀ ਕਾਦੇ ਕਰਦਾ ਪੈਸੇ ਵਾਸਤੇ ਚੋਰੀ ਕਾਦੇ ਵਾਸਤੇ ਕਰਦਾ ਪੈਸੇ ਵਾਸਤੇ ਨਾਮ ਦਾ ਨੂੰ ਕੋਈ ਜਰਾਇ ਨਹੀਂ ਸਕਦਾ ਚੋਰ ਉਹਨੂੰ ਲੈਂਦਾ ਹੀ ਨਹੀਂ ਬਲਕੇ ਚੋਰ ਨੂੰ ਜੇ ਦਈਏ ਰਾਣੀ ਲੈਂਦਾ ਤਸ ਕਰਨਾ ਹੀ ਲੈਵਾ ਤਸ ਕਰਤਾ ਲੈਂਦੇ ਨਹੀਂ ਜੇ ਨਾਮ ਦੇਣਾ ਹੋਵੇ ਤੁਸੀਂ ਇਹ ਜਿਹੜੇ ਨਾਮ ਨਹੀਂ ਲੈਂਦੇ ਅਸਲ ਦੇ ਵਿੱਚ ਉਹ ਤਸ ਕਰਨਾ ਗੁਰਬਾਣੀ ਪੜ੍ਹੀ ਜਾਂਦੀ ਆ ਕੀਰਤਨ ਹੁੰਦਾ ਜਿਹੜੇ ਇਹ ਤੋਂ ਨਾਮ ਨਹੀਂ ਲੈਂਦੇ ਸਿੱਖਿਆ ਨਹੀਂ ਲੈਂਦੇ ਉਹ ਸਾਰੇ ਹੀ ਤਸਕਰ ਨੇ ਅਸਲ ਗੱਲ ਦਾ ਅਰਥ ਇਹ ਹੈ ਤਸਕਰ ਨਹੀਂ ਲੈਵੇਂ ਜਿੰਨੇ ਗੁਰਬਾਣੀ ਦੀ ਸਿੱਖਿਆ ਸੁਣ ਕੇ ਮੰਨਦੇ ਨਹੀਂ ਲੈਂਦੇ ਨਹੀਂ ਮਨ 'ਚ ਬਸਾਉਂਦੇ ਨਹੀਂ ਸਾਰੇ ਹੀ ਤਸਕਰ ਆ ਸਿੱਖ ਬਾਕੀਆਂ ਦੀ ਨਹੀਂ ਗੱਲ ਹੈਗੀ ਜਿਹੜੇ ਸੁਣਦੇ ਹੀ ਨਹੀਂ ਜਿਹਦਾ ਸੰਬੰਧ ਨਹੀਂ ਸਿੱਖਿਆ ਨਾਲ ਉਹਨਾਂ ਤੇ ਤਾਂ ਲਾਗੂ ਨਹੀਂ ਲਾਗੂ ਤਾਂ ਉਹਨਾਂ ਤੇ ਹੈ ਕਹਿੰਦੇ ਨੇ ਸਿੱਖਾਂ ਗੁਰਬਾਣੀ ਨੂੰ ਸੁਣ ਕੇ ਸਮਝ ਕੇ ਨਹੀਂ ਮੰਨਦੇ ਬਸਾਉਂਦੇ ਨਹੀਂ ਮਨ ਚ ਤਸਕਰ ਨੇ ਤਸਕਰ ਨਹੀਂ ਨਾਮ ਲੈਂਦੇ ਉਦੋਂ ਤਸਕਰ ਕਿਹਾ ਸੀ ਹਿੰਦੂਆਂ ਨੂੰ ਪੜਤਾ ਨੂੰ ਧਾਰਮਿਕ ਬੰਦਿਆਂ ਨੂੰ ਜਿਹੜੇ ਮਾਲਾ ਫੇਰਦੇ ਸੀ ਜਿਹੜੇ ਨਾਮ ਜਪਦੇ ਸੀ ਨਾਮ ਨੂੰ ਭਾਲਦੇ ਸੀ ਸੋਨਾਰ ਮੁਣ ਜਾਣ ਅੰਮ੍ਰਿਤ ਖੋਜਦੇ ਸੀ ਸੋ ਅੰਮ੍ਰਿਤ ਗੁਰਤੇ ਪਾਇਆ ਜਿਹਨੇ ਪਾਇਆ ਉਹਨੂੰ ਦੱਸਿਆ ਸੀ ਵੀ ਆਹ ਲੈ ਲਓ ਅਸਲੀ ਅੰਮ੍ਰਿਤ ਆਹ ਹੈ ਆ ਦੱਸੋ ਅਸਲੀ ਨਹੀਂ ਹੈ ਇਹ ਤਾਂ ਸਾਨੂੰ ਦੱਸੋ ਅਸਲੀ ਨਹੀਂ ਹੈ ਜੇ ਅਸਲੀ ਹੈਗਾ ਤੁਸੀਂ ਮੰਨਦੇ ਹੋ ਤਾਂ ਲਓ ਉਹਨਾਂ ਨੇ ਅਸਲੀ ਮੰਨ ਲਿਆ ਪਰ ਲਿਆ ਨਹੀਂ ਫਿਰ ਉਹਨਾਂ ਨੇ ਲਿਖਿਆ ਤਸਕਰ ਨਹੀਂ ਲੈਵੇਂ ਸਾਨੂੰ ਦੱਸਿਆ ਸੀ ਸਿੱਖਾਂ ਨੂੰ ਵੀ ਭਲੇਖੇ ਜਨਾਂ ਨੇ ਉਹ ਤਸਕਰ ਨਹੀਂ ਲੈਂਦੇ ਹੁੰਦੇ ਗੁੱਸਾ ਨਾ ਕਰਿਓ ਤੁਸੀਂ ਆਪਣਾ ਛੱਡੀ ਜਾਇਓ ਤੂੰ ਭਰ ਭਰ ਪੀਓ ਕਬੀਰ ਤੁਸੀਂ ਇਹ ਨਾ ਦੇਖਿਓ ਵੀ ਜ਼ਿਆਦਾ ਲੈਣ ਵਾਲੇ ਨਹੀਂ ਅਸੀਂ ਬਣਾ ਲਈਏ ਜ਼ਿਆਦਾ ਨਹੀਂ ਲੈਂਦੇ ਹੁੰਦੇ ਜ਼ਿਆਦਾ ਦੀ ਆਸ ਨਾ ਰਹੋ ਇਹ ਨਾ ਰਹੋ ਵੀ ਸਾਰੇ ਜਾਂ ਸਿੱਖ ਬਣ ਜਾਣਗੇ ਜਦ ਮੈਂ ਬਣੂੰਗਾ ਸਾਰੇ ਸਿੱਖ ਬਣਾ ਦੇਣੇ ਨੇ ਮੈਂ ਤਾਂ ਜਦ ਬਣੂਗਾ ਜਾਂ ਸਾਰੇ ਮੰਨ ਲੈਣਗੇ ਇਹ ਨਾ ਦੇਖੋ ਆਪਣਾ ਕਰਨ ਦੀ ਗੱਲ ਕਰਿਓ ਕਬੀ ਆਪਣਾ ਪੀਣ ਦੀ ਗੱਲ ਕਰਿਓ ਜੇ ਮਰਜ਼ੀ ਨਿਰਵਲ ਬੂਦ ਆਕਾਸ਼ ਕੀ ਜੈ ਭਰੀ ਪੱਠ ਛਾਰ ਉਹ ਤਾਂ ਪੱਠੀ ਦੀ ਸਵਾਹ ਹੈ ਜੀ ਤੇ ਪਈ ਹੈ ਬੂਦ ਸਵਾਹ ਦੇ ਵਿੱਚ ਅੱਗ ਹੈ ਪੱਠੀ ਨਹੀਂ ਜਲਦੀ ਹੁੰਦੀ ਉੱਤੇ ਸਵਾਹ ਦੇ ਥੱਲੇ ਅੱਗ ਹੈ ਇੱਕ ਬੂਦ ਆ ਕੇ ਪੈਗੀ ਦੱਸੋ ਤੇ ਕੀ ਕਰੂ ਪੱਠੀ ਦੀ ਸਵਾਹ ਬਾਹਰ ਕੱਢ ਦੋ ਬੂਦ ਜੇ ਜੀ ਪਈ ਹੋ ਜੀ ਨਾ ਪਈ ਇਹਦਾ ਪੱਠੀ ਦੀ ਛਾਰ ਹੈ ਜਲਦੀ ਪੱਠੀ ਦੀ ਇਹਨਾਂ ਲੋਕ ਸਾਰੇ ਤਸਕਰਾਂ ਦੇ ਅੰਦਰ ਇਹਨਾਂ ਨੂੰ ਬਾਣੀ ਦੀ ਬੂਝ ਕਦੇ ਕੋਈ ਸਮਝਾਈ ਕੁਝ ਨਹੀਂ ਕਰਦੀ ਤੁਸੀਂ ਨਾ ਭਲੇਖਾ ਕਰਿਓ ਇਹ ਮੰਨਣਗੇ ਆਪਾਂ ਨੇ ਕੀ ਲੈਣਾ ਕੋਈ ਮੰਨੇ ਕੋਈ ਨਾ ਮੰਨੇ ਉਹ ਜਿਹੜੇ ਯੂਨੀਵਰਸਿਟੀ ਟੌਪ ਕਰਦੇ ਨੇ ਉਹ ਕਹਾਂ ਸਟੂਡੈਂਟ ਨੂੰ ਦੇਖਦੇ ਨੇ ਵੀ ਇਹਨਾਂ ਨੇ ਨਹੀਂ ਪੜਿਆ ਕਿੰਨਾ ਪੜਿਆ ਮੈਂ ਇਹਨਾਂ ਕਿਸੇ ਨਾਲ ਕੀ ਕੰਪੀਟੀਸ਼ਨ ਹੈ ਕਿਸੇ ਨਾਲ ਕੀ ਲੈਣਾ ਉਹਨੇ ਉਹਨੇ ਤਾਂ ਆਪਣਾ ਟੌਪ ਕਰਨਾ ਉਹਨੇ ਦੂਏ ਵੱਲ ਕੀ ਚੱਕਰ ਦੂਏ ਵੱਲ ਕੀ ਚੱਕਰ ਪਹਿਲਾਂ ਦੂਏ ਵੱਲ ਝਾਕਣ ਦੀ ਲੋੜ ਨਹੀਂ ਦੂਏ ਵੱਲ ਜਾ ਝਾਕੀਦਾ ਹੁੰਦਾ ਹੈ ਜਦ ਉਹਦਾ ਆਪਣਾ ਕੰਮ ਮੁੱਕ ਜੇ ਜਿਹੜਾ ਪਹਿਲਾਂ ਝਾਕਣ ਲੱਗ ਬਿਵੇ ਉਹ ਨਹੀਂ ਫਿਰ ਕਾਮਯਾਬ ਹੁੰਦਾ ਦੂਏ ਵੱਲ ਤਾਂ ਆਪਣਾ ਕੰਮ ਮੁਕਾ ਕੇ ਸਭ ਕੁਝ ਕਰਕੇ ਫਿਰ ਜਨਮ ਤੁਹਾਰੇ ਲੇਖੇ ਜਦ ਹੁੰਦਾ ਜਾਂ ਝਾਕੀਦਾ ਸੰਸਾਰ ਵੱਲ ਸੰਸਾਰ ਵੱਲ ਨਾਲ ਕਾ ਚੱਕੇ ਜਦ ਹੁਕਮ ਹੋਇਆ ਉਹਦਾ ਹੁਕਮ ਹੁੰਦਾ ਤਾਂ ਝਾਕਦਾ ਹੈ ਬਿਨਾਂ ਹੁਕਮ ਤੇ ਝਾਕਦਾ ਹੀ ਨਹੀਂ ਜੇ ਤੁਰਕੀ ਬਾਣੀ ਆਉਂਦੀ ਹੈ ਤਾਂ ਝਾਕਦਾ ਉਹ ਉਹਦਾ ਮੁੱਖੋਂ ਕਢਾਉਂਦਾ ਤਾਂ ਬੋਲਦਾ ਪਹਿਲਾਂ ਤਾਂ ਗੂੰਗਾ ਕਰ ਦਿੰਦੀ ਹੈ ਬਾਣੀ ਜਿਉਂ ਗੂੰਗੇ ਕੋਲ ਖਾਇਆ ਪੁੱਛੇ ਤੇ ਕਿਆ ਕਹੀਆ ਤੇ ਪੁੱਛੇ ਤੇ ਤਾਂ ਸਮਝੋਗਾ ਨਹੀਂ ਹੈ ਪਹਿਲਾਂ ਤਾਂ ਨਾਨਕ ਦ੍ਰਿਸ਼ਟੀ ਆਇਆ ਉਸਤਤੀ ਕਰਨੇ ਜੋ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋ ਕਹਿੰਦੇ ਨਾਨਕ ਕਹਿੰਦਾ ਹੁਣ ਮੈਨੂੰ ਪਤਾ ਲੱਗਿਆ ਵੀ ਉਸਤਤ ਮੈਂ ਕਰਨੀ ਕਿਹਦੀ ਹੈ ਉਸਤਤ ਜਿਹੜੀ ਕਰ ਰਿਹਾ ਸੰਸਾਰ ਗਲਤ ਕਰ ਰਿਹਾ ਉਹਨਾਂ ਨੂੰ ਦ੍ਰਿਸ਼ਟੀ ਨਹੀਂ ਆਇਆ ਜਿਹਨੂੰ ਜਿਹਦੀ ਉਸਤਤ ਕਰਨੀ ਹੈ ਉਸਤਤ ਲੋਕ ਬਾਹਰ ਉਹਦੀ ਕਰ ਰਹੇ ਨੇ ਤਾਂ ਕਰ ਰਹੇ ਨੇ ਬਾਹਰ ਜੋ ਕੁਦੀਰ ਹੈ ਉਹਦੀ ਉਸਤਤ ਉਸਤਤ ਕਰਨ ਜੋ ਉਹਨਾਂ ਨੂੰ ਦਿਖਾਈ ਦਿੱਤਾ ਹੀ ਨਹੀਂ ਜਿਨ੍ਹਾਂ ਨੂੰ ਦਿਖਾਈ ਦੇ ਗਿਆ ਉਹ ਨਹੀਂ ਕਰਦੇ ਆ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਆ ਗਈ ਵੀ ਜਦ ਦਿਖਾਈ ਦੋ ਅੰਦਰਲੇ ਦੀ ਕਰਨੀ ਹੈ ਉਹ ਵੀ ਨਹੀਂ ਕਰਦੇ ਕਿਉਂ ਰੋਕੇ ਹੋਏ ਨੇ ਗੁਰਬਾਣੀ ਦੇ ਰੋਕੇ ਨੇ ਵੀ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਟੋਲੇ ਬਾਹਰ ਟੋਲੇ ਤੇ ਪਰੰਪਰਾਈ ਜਿਹੜੇ ਬਾਹਰੋਂ ਟੋਲਦੇ ਆ ਸਭ ਕੁਝ ਇਹ ਕਦੇ ਸਿੱਖ ਨਹੀਂ ਬਣਦੇ ਨਾ ਇਹਨਾਂ ਨੂੰ ਸਿੱਖੀ ਦੀ ਲੋੜ ਹੈ ਸਿੱਖੀ ਦੀ ਲੋੜ ਨਹੀਂ ਜੋ ਦ੍ਰਿਸ਼ਟੀ ਆਉਂਦੀ ਹਾਂ ਸਿੱਖੀ ਦੀ ਹੈ ਸਿੱਖੀ ਦੀ ਲੋੜ ਨਹੀਂ ਹੈ ਤਲਵਾਰ ਜੁੜੇ ਹੋਏ ਨੇ ਮਾਇਆ ਮਾਇਆ ਧਾਰੀ ਨੇ ਉਹਨੇ ਬੋਲੇ ਨੇ ਬਾਣੀ ਜੋ ਕਹਿੰਦੀ ਹੈ ਜਾਵੇ ਉਹਨਾਂ ਨੇ ਕੀ ਕਰਨੀ ਹੋਵੇ ਦ੍ਰਿਸ਼ਟੀ ਆ ਗਿਆ ਦ੍ਰਿਸ਼ਟੀ ਆ ਗਿਆ ਜਦ ਦੇਖਾਂ ਤਬ ਕਾਮ ਖੇਤ ਸਿੱਧ ਕਰਨੀ ਹੋਈ ਹੈ ਜਦ ਦੇਖਾਂ ਤਬ ਕਾਮ ਸਾਰੀ ਬਾਣੀ ਦੇਖ ਕੇ ਗਾਇਆ ਹੋਇਆ ਹੈ ਗੁਣ ਸੋ ਬੋਲੇ ਜੋ ਦੇਖੇ ਅੱਖੀ ਇਹ ਅੱਖੀ ਦੇਖ ਕੇ ਗੱਲ ਕੀਤੀ ਹੋਈ ਹੈ ਅਸੀਂ ਹਵਾਈ ਤਲਵਾਰਾਂ ਮਾਰਦੇ ਹਾਂ ਉਹ ਤਾਂ ਹਵਾਈ ਤਲਵਾਰਾਂ ਮਾਰਦੇ ਨੇ ਉਹਨਾਂ ਨੇ ਤਾਂ ਹਵਾਈ ਤਲਵਾਰਾਂ ਨੇ ਐਵੇਂ ਹੀ ਪੜਤਾਂ ਮੰਗੂ ਜਿਨ੍ਹਾਂ ਨੇ ਅਰਥ ਕੀਤਾ ਵਿਦਵਾਨ ਤਾਂ ਹਵਾਈ ਤਲਵਾਰਾਂ ਮਾਰਦੇ ਨੇ ਪਤਾ ਹੀ ਕਾਹਦਾ ਦਾ ਨਹੀਂ ਉਹਨਾਂ ਨੂੰ ਨਾਲੇ ਉਹ ਇਹਨਾਂ ਗੱਲਾਂ ਨੂੰ ਗੱਲ ਮੰਨਦੇ ਨੇ ਇਹ ਤਾਂ ਮੈਂ ਤਾਂ ਹੀ ਕਹਿੰਦਾ ਤਾਂ ਉਹ ਤਾਂ ਬਾਜ਼ਾਰ ਹੀ ਨਹੀਂ ਗਏ ਇਹ ਨਿਰਾਕਾਰੀ ਦੁਨੀਆ ਦਾ ਬਾਜ਼ਾਰ ਹੈ ਅੰਤਰਮੁਖੀ ਗੱਲਾਂ ਨੇ ਉਹ ਬਾਹਰਮੁਖੀ ਨੇ ਇਹ ਬਾਜ਼ਾਰ ਹੈ ਨਿਰਾਕਾਰ ਦਾ ਇਹ ਬਾਜ਼ਾਰ ਇਹ ਨਹੀਂ ਗਏ ਇਧਰਲਾ ਬਾਜ਼ਾਰ ਬੰਦਾ ਉਹਨਾਂ ਦਾ ਇੱਕ ਅਸੀਂ ਇਹ ਕਹਿੰਦੇ ਨੇ ਜੀ ਦੀ ਕਾਕਾ ਨਹੀਂ ਹੋਵੇ ਇੱਕ ਬਾਜ਼ਾਰ ਬੰਦਾ ਇਹਦਾ ਇੱਕ ਅੱਖ ਨਾ ਦੀ ਨਾ ਹੋਵੇ ਨਾ ਸਵਾ ਲੱਖ ਨੇਤਰਾ ਜਿਹੜਾ ਹੁੰਦਾ ਕਹਿੰਦਾ ਕਿਤਲਾ ਬਾਜ਼ਾਰ ਬੰਦਾ ਸੱਜਾ ਖੱਬਾ ਇੱਕ ਅੱਖ ਨਹੀਂ ਹੈ ਇਹਨਾਂ ਦੀ ਦੀ ਅੱਖ ਤਾਂ ਹੈ ਉਹਦੀ ਉਹਨੂੰ ਸੂਤਕ ਲੱਗਿਆ ਹੋਇਆ ਹੈ ਨੇ ਨਿਰਾ ਕਰ ਲਿਖਣਾ ਹੂੰ ਕੋਈ ਤਾਂ ਨਹੀਂ ਹੈ ਤਾਂ ਹੀ ਦਾਨੇ ਨੇ ਅੰਦੇ ਨਾ ਅਖੀਰ ਦਰ ਮਾਇਆ ਤਾਰੀਆ ਤੰਨਾ ਬੋਲ ਅੰਨੇ ਕਿਥੋਂ ਨੇ ਅੰਦਰਲੀ ਅੱਖ ਨਹੀਂ ਅੰਦਰਲੀ ਅੱਖ ਤੇ ਪੌੜੀ ਉਹਦਾ ਬਾਜ਼ਾਰ ਤਾਂ ਹੁਗਾ ਜਾਂ ਖੁੱਲੂਗੀ ਉਸੇ ਅੱਖ ਨੂੰ ਬਾਣੀ ਖੋਲਦੀ ਹੈ ਗੁਰਬਾਣੀ ਅੰਦਰਲੀ ਅੱਖ ਤਾਂ ਖੋਲ ਰਹੀ ਹੈ ਉਹ ਇਹ ਖੋਲਦਾ ਨਹੀਂ ਇਹ ਬਾਹਰੇ ਦੇਖਦੇ ਨੇ ਗੁਰਬਾਣੀ ਦੇ ਅਰਥ ਬਾਹਰ ਕਰ ਰਹੇ ਨੇ ਜਦ ਕਹਿੰਦਾ ਭਾਨ ਹੁਣ ਸੂਰਜ ਹੁੰਦਾ ਭਾਨ ਗਿਆ ਉਹਨੇ ਭਾਨ ਦਾ ਸੂਰਜ ਬਣਾਇਆ ਇਹਨਾਂ ਦਾ ਇਹ ਵਿਦਿਆ ਸੁਧਨ ਦੀ ਗੱਲ ਆ ਗਈ ਕਹਿੰਦਾ ਕਹੋ ਕਬੀਰ ਮਨ ਪਿਆ ਪਰਗਾਸਾ ਉਹਦੇ ਭਾਨ ਜਬ ਚੀਨਾ ਜਿਨ੍ਹਾਂ ਦਾ ਮਤਲਬ ਦੇਖਿਆ ਨਹੀਂ ਖੋਜ ਲਿਆ ਜਿਨ੍ਹਾਂ ਦਾ ਮਤਲਬ ਖੋਜਣਾ ਖੋਜਿਆ ਹੁੰਦਾ ਭਾਂਦਾਰ ਤੇ ਇਹਨਾਂ ਨੇ ਸੂਰਜ ਬਣਾਇਆ ਹੈ ਗੁਰਬਾਣੀ ਦੂਏ ਪਾਸੇ ਕਹਿੰਦੇ ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ ਤੇ ਬਾਹਲਾ ਸੂਰਜ ਦਾ ਚੰਦਰਮਾ ਤਾਂ ਹੋਇਆ ਨਾ ਇੱਥੇ ਚਾਨਣ ਹੁੰਦੇ ਆ ਗੁਰਬਿੰਦ ਘੋਰਾਂ ਦਾ ਹਜ਼ਾਰ ਸੂਰਜ ਹੋਵੇ ਉਹ ਕਹਿੰਦਾ ਉਹਦੇ ਭਾਂਜਾ ਬਚੀਨ ਉਹ ਸੂਰਜ ਹੈ ਪਾਂਡਾਰ ਸੂਰਜ ਹੁੰਦਾ ਹੀ ਨਹੀਂ ਪਾਂਡਾਰ ਦਾ ਤਤ ਗਿਆਨ ਆਤਮ ਗਿਆਨ ਬ੍ਰਹਮ ਗਿਆਨ ਇਹ ਪਾਣ ਹੁੰਦਾ ਇਹਦੇ ਅੰਦਰ ਚਾਨਣਾ ਕਰਨਾ ਜਿਹੜਾ ਗਿਆਨ ਕਿਹੜਾ ਗਿਆਨ ਬ੍ਰਹਮ ਗਿਆਨ ਨਹੀਂ ਕਹੇ ਮਨ ਪ੍ਰਕਾਸ਼ ਜੈਸੇ ਧਾਰੂ ਪ੍ਰਭਾਤ ਤਿੰਨ ਲੋਕ ਦਾ ਗਿਆਨ ਪਾਣ ਆ ਬਾਹਲਾ ਸੂਰਜ ਤਿੰਨਾਂ ਲੋਕਾਂ ਚਾਨਣ ਨਹੀਂ ਕਰਦਾ ਇੱਕ ਲੋਕ ਵੀ ਪੂਰਾ ਚਾਨਣ ਨਹੀਂ ਕਰਦਾ ਜਿਹੜਾ ਬਾਹਰਲਾ ਲੋਕ ਹੈ ਨਾ ਪ੍ਰਪੰਡ ਇਹਦੇ ਚ ਕੱਲੇ ਸੂਰ ਦਾ ਜਾਣਨਾ ਨਹੀਂ ਹੈ ਇਹਦੇ ਚ ਵੀ ਕਰੋੜਾਂ ਸੂਰ ਇਹਨੇ ਤਾਂ ਜਾਣਨਾ ਨਹੀਂ ਹੈ ਐਗੇ ਕਈ ਪਤਾਲਾ ਪਤਾਲਾ ਕਹਿੰਦੇ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਕਿੰਨੇ ਨੇ ਗਿਣਤੀ ਦੇ ਗੁਰਬਾਣੀ ਵੀ ਨਹੀਂ ਦੱਸਦੀ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਕਿਹਦੇ ਇਹ ਜੇ ਦੇਖ ਨੇ ਗੋਲ ਕਿੰਨੇ ਹੀ ਨੇ ਤਾਂ ਬਾਹਲੇ ਸੂਰਜ ਉਹ ਭਾਨ ਇੱਕੋ ਹੀ ਹੈ ਭਾਨ ਨਹੀਂ ਹੈ ਦੂਆ ਇਹਨਾਂ ਨੇ ਹਿੰਦੀ ਚ ਭਾਨ ਨਾਲ ਸੂਰਜ ਇੱਕ ਕੀਤੇ ਹੋਏ ਨੇ ਬ੍ਰਹਮ ਵਿਦਿਆ ਹੈ ਬ੍ਰਹਮ ਵਿਦਿਆ ਉਹ ਜਿਹੜੀ ਵਿਦਿਆ ਹੈ ਨਾ ਉਹ ਅਵਿਦਿਆ ਹੈ ਜਦੋਂ ਪਾਨ ਨੂੰ ਸੂਰਜ ਬਾਹਲਾ ਬਣਾ ਲਿਆ ਇਹ ਵਿਦਿਆ ਹੋ ਗਈ ਇਹਨੂੰ ਵਿਦਿਆ ਕਹਿੰਦੇ ਜਦੋਂ ਚੜਨਾ ਨੂੰ ਅਸੀਂ ਹੱਥ ਨਾ ਪੈਰ ਬਣਾ ਲਿਆ ਸਰੀਰ ਦੇ ਨਾਲ ਜੋੜ ਲਿਆ ਚੜਨ ਲਫ਼ਜ਼ ਨੂੰ ਇਹ ਅਵਿਦਿਆ ਹੋ ਗਈ ਜਦੋਂ ਨੇਤਰ ਲਫ਼ਜ਼ ਨੂੰ ਅਸੀਂ ਇਹ ਬਾਹਲੀਆਂ ਅੱਖਾਂ ਨਾਲ ਜੋੜ ਲਿਆ ਇਹ ਅਵਿਦਿਆ ਹੋ ਗਈ ਜਦੋਂ ਸਰਵਾਂ ਨੂੰ ਕੰਨ ਮੰਨ ਲਿਆ ਇਹ ਅਵਿਦਿਆ ਹੋ ਗਈ ਇਹ ਵਿਦਿਆਲਾ ਦਾ ਪੱਖ ਹੈ ਬ੍ਰਹਮ ਵਿਦਿਆ ਤੋਂ ਆ ਦੂਜੀ ਵਿਦਿਆ ਬਣਾ ਲਈ ਬਾਅਦ ਇਹਨੂੰ ਵਿਦਿਆ ਕਹਿੰਦੇ ਪੌੜੀ ਖੱਖਾ ਖਰਾ ਇਹ ਸ਼ਾਸਤਰ ਜਦ ਬਣੇ ਨੇ ਨਾ ਬੇਦ ਤੇ ਬਾਅਦ ਉਦੋਂ ਇਹ ਕਾ ਕਰੀ ਉਹਨਾਂ ਨੇ ਉਹ ਲਫ਼ਜ਼ਾਂ ਦੇ ਅਰਥ ਪ੍ਰਗਟ ਨੇ ਦੂਰੇ ਕਰ ਤਾਂ ਬਾੜ ਬਾੜ ਹੋਈ ਹੈ ਪੰਡਤ ਬਾੜੀ ਬਾੜ ਹੈ ਨਾ ਕਬੀਰ ਕਬੀਰ ਨੇ ਗੱਲ ਸਮਝ ਲਈ ਇਹ ਤੇ ਜਾਣ ਕੇ ਕੀਤਾ ਜਿਵੇਂ ਆਪਾਂ ਨੂੰ ਪਤਾ ਲੱਗ ਗਿਆ ਹੁਣ ਮੈਂ ਜਦ ਪੜਿਆ ਠੀਕ ਆ ਮੈਂ ਕਹਿੰਦਾ ਜਾਣ ਕੇ ਕੀਤਾ ਪੰਡਤ ਰੌਲਾ ਇਹਨਾਂ ਨੇ ਵੀ ਪਾਇਆ ਪਰ ਇਹ ਨਹੀਂ ਦੱਸਿਆ ਵੀ ਕੀਤਾ ਕੀ ਹੈ ਗਲਤ ਇਹਦਾ ਜਾਣ ਕੇ ਕੀਤਾ ਹੋਇਆ ਪੰਡਤ ਜਿੱਥੇ ਗੁਰਬਾਣੀ ਸਪਸ਼ਟ ਕਹਿੰਦੀ ਉੱਥੇ ਵੀ ਅਰਥ ਜਾਣ ਕੇ ਲੈ ਕੇ ਜਾਂਦਾ ਫਿਰ ਖੋਜ ਕੀਤੀ ਫਿਰ ਖੁੱਲੀ ਚਲੀ ਗਈ ਗੱਲ ਸਾਰੀ ਉਹਨੇ ਆਪਣੀ ਮਤ ਬਚਾਉਣੀ ਸੀ ਦਰਅਸਲ ਰੋਤਮ ਨੇ ਹਿੰਦੂ ਸੀ ਉਹ ਬਾਹਮਣ ਸੀ ਉਹਨੇ ਬਚਾ ਲਈ ਆਪਣੀ ਮਤ ਗੁਰਬਾਣੀ ਨੂੰ ਡੇਢਾ ਜਾ ਕਰਕੇ ਰਾਹ ਹੋ ਕਿਤੇ ਕਿਤੇ ਸਪਸ਼ਟ ਗੱਲ ਕਹਿਣੀ ਵੀ ਪੈ ਜਾਂਦੀ ਉਹ ਜਿੱਥੇ ਕੋਈ ਰਾਹ ਨਹੀਂ ਛੱਡਿਆ ਹੋਇਆ ਉੱਥੇ ਕਹਿ ਵੀ ਦਿੰਦਾ ਫਿਰ ਮੁਕਰ ਵੀ ਜਾਂਦਾ